ਗਾਗਾ ਕਰੰਗ ਢੋਲਿਆ ਸਗਲਾ ਖਾਇਆ ਮਾਸ ਇਹ ਦੂਏ ਨੈਣੋ ਨੈਣਾ ਮਤ ਸੁਹੋ ਫਿਰ ਦੇਖਣ ਕੀ ਆਸ ਪਤਾ ਤਾਂ ਲੱਗਿਆ ਵੀ ਦੂਈ ਨੈਣਾ ਹੈ ਅਜੋ ਦੇਖਿਆ ਨਹੀਂ ਕਾਗਾ ਕਰਨ ਢੋਲਿਆ ਸਾਰੀ ਉਮਰ ਜਿਹੜਾ ਮੇਰਾ ਮਨ ਹੈ ਨਾ ਆ ਆਲਾ ਜੀ ਢੋਲਦਾ ਰਿਹਾ ਵੀ ਇਹ ਚ ਇਹ ਚ ਕਾਨੂੰ ਤੇਜ ਦਾ ਆਪੇ ਦਾ ਇਹ ਥਾ ਆਪ ਕੌਣ ਇਹ ਚ ਆਪ ਇਹਨੂੰ ਇਹਦੇ ਜੋ ਟੋੜਦਾ ਰੱਬ ਨੂੰ ਜੇ ਰੱਬ ਇਹ ਚ ਹੁੰਦਾ ਰੱਬ ਤਾਂ ਫਿਰ ਦੇਹਧਾਰੀ ਹੈ ਜਨਮ ਲੈਂਦਾ ਫਿਰ ਤਾਂ ਨਾਲੇ ਕਹਿੰਦਾ ਜਨਮ ਨਹੀਂ ਲੈਂਦਾ ਜਿੱਦਣ ਇਹ ਗੱਲ ਦਾ ਪਤਾ ਲੱਗ ਗਿਆ ਉਹਦਾ ਜਨਮ ਹੀ ਨਹੀਂ ਲੈਂਦਾ ਉਦੋਂ ਸਮਝ ਉਦੋਂ ਉੱਠ ਕੇ ਤੁਰਿਆ ਵੀ ਲੱਭੀਏ ਉਹਨੂੰ ਸਰੀਰ ਤਾਂ ਹੈ ਨਹੀਂ ਪਹਿਲਾਂ ਤਾਂ ਸਰੀਰ 'ਚ ਮੰਦਾ ਕਿਉਂ ਇਸਲਾਮ ਬੰਦਾ ਸਭ ਮੈਂ ਖੁਦਾਏ ਟੋਕੇ ਮੁਰਗੀ ਮਾਰਾ ਉਹਦੀ ਪੜ੍ਹਾਈ ਸੀ ਇਸਲਾਮ ਦੀ ਸਰੀਰ ਤਾਂ ਹੈ ਨਹੀਂ ਜਦ ਇਹ ਪਤਾ ਲੱਗਾ ਸਰੀਰ ਵਿੱਚ ਨਹੀਂ ਹੈ ਉਹ ਜੇ ਸਰੀਰ ਤੇ ਫਿਰ ਦੇਹਦਾਰੀ ਹੈ ਫਿਰ ਅਕਲ ਆਈ ਫਿਰ ਸੁਭਾ ਹੋਈ ਓਹੋ ਫਿਰ ਲੱਭੀਏ ਕੋਈ ਬੰਦਾ ਲੱਭੀਏ ਜਿਹੜਾ ਗੱਲ ਦੱਸੇ ਨਾਨਕ ਦੱਸ ਗਿਆ ਇਹ ਗੱਲ ਚਲੋ ਚਲੀਏ ਜਿੱਥੋਂ ਨਾਨਕ ਆਇਆ ਸੀ ਟੋੜੀਏ ਥੋੜੀ ਦੂਰ ਸੀ ਆਗੇ ਕੋਇਲ ਬਾਦ ਦਾ ਪਤਾ ਲੱਗ ਗਿਆ ਇੱਥੇ ਆ ਗਏ ਤਾਂ ਇੱਥੇ ਆ ਕੇ ਗਿਆਨ ਹੋਇਆ ਤਾਂ ਸਮਝ ਆਈ ਪੂਰੀ ਸ਼ੱਕ ਪਹਿਲਾਂ ਪੈ ਗਈ ਸੀ ਹਾਂ ਕਾਗਾ ਕਰੰਗ ਢੋਲਿਆ ਕਾਗਾ ਉਹ ਜਿਵੇਂ ਜੋਗੀ ਢੋਲਦੇ ਸੀ ਕਰੰਗ ਉਹ ਵੀ ਢੋਲਦਾ ਸੀ ਫਰੀਦ ਸਰੀਰ ਚੋਂ ਸਰੀਰ ਚੋਂ ਇਹ ਦੂਏ ਨੈਣਾ ਮਤ ਸਗਲਾ ਖਾਇਆ ਮਾਸ ਆ ਉਸੇ ਨੇ ਕਰੰਗ ਢੋਲਦੇ ਢੋਲਦੇ ਨੇ ਮਾਸ ਖਾ ਲਿਆ ਸਾਰਾ ਪਿੰਜਰ ਹੋ ਗਿਆ ਪਿੰਜਰਾ ਤਾਂ ਹੋ ਗਿਆ ਹੱਡੀਆਂ ਹੱਡੀਆਂ ਰਹਿ ਗਈਆਂ ਸਗਲਾ ਖਾਇਆ ਮਾਸ ਇਹ ਦੂਏ ਨਾਲ ਦਾ ਸਾਰਾ ਹੀ ਮਾਸ ਖਤਮ ਹੋ ਗਿਆ ਸਾਰੀ ਉਮਰ ਲੰਘੀ ਉਮਰ ਲੰਘੀ ਬੁੜਾ ਹੋ ਗਿਆ ਮਾਸ ਖਾਦਾ ਗਿਆ ਹਾਂ ਇਹ ਦੂਏ ਨੈਣਾ ਮਤ ਛੂਆ ਇਹ ਦੂਏ ਨੈਣਾ ਮਤ ਛੂਆ ਹੁਣ ਮੈਨੂੰ ਦੇਖਣ ਕੀ ਆਸ ਦੂਏ ਨੈਣਾ ਕੀ ਹੈ ਕਿ ਸਰੀਰ ਚ ਤਾਂ ਹੁੰਦਾ ਹੀ ਨਹੀਂ ਹੋ ਦੂਈ ਅਕਲ ਜਿਹੜੀ ਹੈ ਨਾ ਵਿਚਾਰ ਧਾਰਾ ਨਾ ਵਿਚਾਰ ਧਾਰਾ ਦੂਜੀ ਵਿਚਾਰ ਧਾਰਾ ਨੇ ਦੱਸਿਆ ਵੀ ਉਹ ਤਾਂ ਹੁੰਦਾ ਨਹੀਂ ਫਿਰ ਤਾਂ ਖੁਦਾ ਜਨਮ ਲੈਂਦਾ ਫਿਰ ਤਾਂ ਤੂੰ ਹੀ ਖੁਦਾ ਹੈ ਹੋਰ ਫਿਰ ਖੁਦਾ ਕਿੱਥੇ ਹੈ ਇਹ ਤੇਰੇ ਬਰਾਬਰ ਜਿਹੜਾ ਖੜਾ ਉਹ ਵੀ ਖੁਦਾ ਹੈ ਫਿਰ ਬੁਰਗੀ ਵੀ ਖੁਦਾ ਹੈ ਇਹ ਤਾਂ ਸਾਰੀ ਗੱਲੇ ਅਲਝ ਗਈ ਉੱਥੋਂ ਫਿਰ ਦੇਖਿਆ ਓਹੋ ਫਿਰ ਤਾਂ ਹਰ ਕੋਈ ਖੁਦਾ ਹੀ ਹੈ ਫਿਰ ਖੁਦਾ ਤਾਂ ਕੋਈ ਚੀਜ਼ ਰਹੀ ਹੋਰ ਤਾਂ ਫਿਰ ਪਤਾ ਲੱਗਿਆ ਵੀ ਉਹ ਖੁਦਾ ਤਾਂ ਕੋਈ ਹੋਰ ਚੀਜ਼ ਆ ਇਹ ਤਾਂ ਗਲਤ ਹੈ ਥਿਊਰੀ ਉਹ ਗਲਤ ਹੋ ਗਈ ਇਹ ਜਿਹੜੀ ਦੂਈ ਅਕਲ ਸੀ ਇਹ ਕਹਿੰਦਾ ਮਨ ਨੂੰ ਕਹਿੰਦਾ ਵੀ ਹੁਣ ਤੂੰ ਇਹਦੇ ਇਹ ਤਾਂ ਪਤਾ ਹੀ ਨਹੀਂ ਤੇਰੇ ਵਾਲੀ ਅਕਲ ਹੀ ਹੈ ਇਹ ਇਹਨੂੰ ਨਾ ਹੁਣ ਤੂੰ ਝੂਲੀ ਇਹ ਵੀ ਦਾਗ ਲੱਗ ਜੂਗਾ ਜੇ ਤਾਂ ਠੁੱਬ ਮਾਰਤੀ ਇਹ ਅੱਖ ਵੀ ਫੁੱਟ ਜੂ ਫਿਰ ਦੇਖਣ ਕੀ ਆਸ ਹੈ ਤੇ ਬੱਜੀ ਹਾਂ ਇਹਦੇ ਨਾਲ ਦੇਖਣਾ ਹੁਣ ਇਹ ਦੂਈ ਬੁੱਧੀ ਚੋਂ ਦੇਖਣਾ ਤੂੰ ਪਰੇ ਰਹਿ ਇਹਦੇ ਸ਼ੰਕਾ ਨਾ ਕਰਨੀ ਮਨ ਖਰੇਕ ਚੀਜ਼ ਤੇ ਸ਼ੰਕਾ ਕਰ ਲੈਂਦਾ ਦੂਈ ਵਿਚਾਰ ਵਿਚਾਰਧਾਰਾ ਤੇ ਸ਼ੰਕਾ ਨਾ ਕਰਨੀ ਮਨ ਕੋ ਪਹਿਲੇ ਵਿਚਾਰ ਵਿਚਾਰਧਾਰਾ ਨਾ ਇਹ ਤੇ ਸ਼ੰਕਾ ਕਰ ਲਵੇਂ ਇਹ ਤੇ ਪਰੇ ਰਹਿ ਤੂੰ ਬਸੇ ਕੀ ਕਿਹਾ ਕੀ ਨਹੀਂ ਕਿਹਾ ਤੂੰ ਪਰੇ ਰਹਿ ਤੇਰਾ ਕੋਈ ਮਤਲਬ ਨਹੀਂ ਹੈ ਤਾਂ ਜਿਹੜਾ ਹੁਣ ਤੇ ਕਰ ਲਿਆ ਨਾ ਸਗਲਾ ਮਾਸ ਕਰ ਲਿਆ ਬਥੇਰਾ ਹੋ ਫਿਰ ਦੇਖਣ ਕੀ ਆਸ ਹੁਣ ਫਿਰ ਦੇਖਣ ਕੀ ਆਸ ਹੈ ਮੈਨੂੰ ਇਹਦੇ ਨਾਲ ਮੈਨੂੰ ਆਸ ਵਜੀ ਅੱਗੇ ਫੇਰ ਕਹਿੰਦਾ ਜੀ